ਮੇਰੀ ਸੰਗਤ ਸੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ ਸੋਚ ਲਾਹੌਰ ਜਿਹੜਾ ਹੈਗਾ ਯੂਪੀ ਦਾ ਹੈ ਅਸਲ ਦੇ ਵਿੱਚ ਸ਼ਬਦ ਵੀ ਇਹ ਉੱਤਰ ਪ੍ਰਦੇਸ਼ ਦਾ ਮਤਲਬ ਹੈ ਜੰਮਿਆ ਹੋਇਆ ਬੰਦਾ ਜੀ ਦਾ ਹੈਗਾ ਰਵਿਦਾਸ ਜੀ ਦਾ ਉਹ ਜੋ ਕਹਿੰਦੇ ਜ਼ੋਰ ਨੂੰ ਜਿਹੜਾ ਕਮਜ਼ੋਰ ਵਰਗ ਹੈ ਨਾ ਸਾਡੇ ਜਿਹਨੂੰ ਅਸੀਂ ਦਲਿਤ ਕਹਿੰਦੇ ਦਲਿਤ ਉਹ ਕਹਿੰਦੇ ਨੇ ਉੱਥੇ ਜੀ ਯੂਪੀ ਕਮਜ਼ੋਰ ਆਦਮੀ ਆ ਵੀ ਪੋਚ ਆਦਮੀ ਆ ਗਰੀਬ ਆਦਮੀ ਆ ਇਹ ਉਹਨੂੰ ਪੋਚ ਕਹਿੰਦੇ ਨੇ ਜੀ ਮੈਂ ਯੂਪੀ ਚ ਰਿਹਾ ਮੈਨੂੰ ਇਹਦਾ ਫਰਕ ਪਿਆ ਬੋਲੀ ਦੀ ਸਮਝਦਾ ਬੋਲੀ ਦੀ ਉਹ ਸਮਝ ਕਰਕੇ ਇਹਨੂੰ ਗੁਰਬਾਣੀ ਨੂੰ ਸਮਝਣ ਦਾ ਵੀ ਬਦਲ ਮਿਲ ਗਿਆ ਜੀ ਜਿਹੜੇ ਇਲਾਕੇ ਦਾ ਆਦਮੀ ਹੁੰਦਾ ਉਹ ਇਲਾਕੇ ਦੀ ਬੋਲੀ ਜ਼ਰੂਰ ਉਹ ਤੇ ਬੋਲੀ ਹੋ ਜਾਂਦੀ ਹੈ ਮੇਰੀ ਸੰਗਤ ਪਹੁੰਚ ਮੇਰੀ ਜਿਹੜੀ ਸੰਗਤ ਹੈ ਇਹ ਬੋਲਦਾ ਹੈ ਜੀਵ ਜਿਹੜਾ ਸਰੀਰ ਨਾਲ ਜੁੜਿਆ ਹੈ ਸਰੀਰ ਦੀ ਜਿਹੜੀ ਸੰਗਤ ਕੀਤੀ ਹੋਈ ਹੈ ਮੈਂ ਆਸਰਾ ਲਿਆ ਹੈ ਨਾ ਮਾਇਆ ਦਾ ਇਹ ਪਹੁੰਚ ਹੈ ਕਮਜ਼ੋਰ ਹੈ ਆਤਮਾ ਤਾਂ ਅਮਰ ਸਰੀਰ ਉਮਰ ਹੈ ਨਹੀਂ ਇਸ ਕਰਕੇ ਇਹਨੇ ਕਮਜ਼ੋਰ ਹੈ ਉਹ ਨਹੀਂ ਮੇਰੀ ਸੰਗਤ ਇਹ ਸੰਗਤ ਮੈਨੂੰ ਛੱਡਣੀ ਚਾਹੀਦੀ ਹੈ ਜਿੱਦ ਤੋਂ ਛੇਤੀ ਛੱਡ ਕੇ ਮੈਂ ਮਜ਼ਬੂਤ ਸੰਗਤ ਲਵਾਂ ਉਹ ਦੂਜੀ ਸੰਗਤ ਕਿਹਦੀ ਕਰਨੀ ਹੈ ਸ਼ਬਦ ਗੁਰੂ ਦੀ ਮੇਰਾ ਅਸਤਿਤਵ ਖਤਮ ਹੈ ਐ ਮਾਇਆ ਦੇ ਸਰੀਰ ਤੋਂ ਬਿਨਾ ਮੈਂ ਸਰੀਰ ਤੇ ਮਾਇਆ ਦੇ ਨਾਲ ਰਲ ਕੇ ਹੀ ਆਪਣਾ ਅਸਤਿਤਵ ਜ਼ਾਹਰ ਕਰਦਾ ਪਰ ਜਦ ਮੇਰੀ ਮੇਰੀ ਆਪਣੀ ਇੱਕ ਹੋ ਜੂਗਾ ਮੈਂ ਆਪਣੇ ਬੂਲ ਨਾਲ ਜੁੜ ਕੇ ਇੱਕ ਹੋ ਕੇ ਉੱਗੂਗਾ ਸ਼ਬਦ ਨਾਲ ਸੁਰਤ ਬਣ ਜੂਗੀ ਫਿਰ ਮੇਰੀ ਸੰਗਤ ਪਹੁੰਚਦੀ ਰਹਿਣੀ ਉਦੋਂ ਦੀ ਰਹਿਣੀ ਇਹ ਕਹਿ ਰਿਹਾ ਰਵਾਜ ਸੋਚ ਇਹੀ ਹੈ ਮੈਨੂੰ ਦਿਨ ਰਾਤ ਦਿਨ ਰਾਤ ਇਹੀ ਸੋਚ ਹੈ ਜੋ ਤਾਂ ਸਰੀਰ ਨਾਲ ਜੁੜਿਆ ਹੋਇਆ ਦੋ ਪਦਾਰਥ ਮਿਲੇ ਨੇ ਦੋ ਪਦਾਰਥ ਬਾਅਦ ਵੀ ਸੋਚਿਆ ਜਿੰਨਾ ਚ ਇਹ ਕਬੂਲ ਦੇ ਜਲ ਕਾਰਨ ਹੈ ਇਹ ਦੂਰ ਨੂੰ ਦੁੱਖ ਪਾਵੇ ਜਿੰਨਾ ਚਿਰ ਗਿਆਨ ਮਿਲਿਆ ਹੋਇਆ ਨਾਮ ਨਹੀਂ ਨਾ ਮਿਲਦਾ ਉਹਨਾਂ ਚ ਪਹੁੰਚਿਆ ਸੰਬਤ ਦੋ ਪਦਾਰਥ ਕਿਹੜੇ ਕਿਹੜੇ ਮਿਲੇ ਜੀ ਇੱਥੇ ਦੋ ਪਦਾਰਥ ਮਿਲੇ ਇੱਕ ਤਾਂ ਗਿਆਨ ਮਿਲਿਆ ਆਪਾਂ ਨੂੰ ਕੋਈ ਬਾਣੀ ਜਾਣਾ ਜੇ ਕਿਸੇ ਨੂੰ ਗਿਆਨ ਮਿਲ ਕੇ ਸੁਦੋਖ ਵੀ ਹੋ ਜਾਏ ਸੰਤੋਖ ਤਾਂ ਦੋ ਪਦਾਰਥ ਹੋ ਗਏ ਨਾਮ ਪਦਾਰਥ ਜਿਹੜਾ ਧਰਤੀ ਬਾਣੀ ਆ ਜਨਮ ਪਦਾਰਥ ਉਹਦੇ ਨਾਲ ਹੈ ਇਹ ਜਿਹੜਾ ਪਦਾਰਥ ਹੈ ਗਿਆਨ ਪਦਾਰਥ ਇਹ ਸਰੀਰ ਨੂੰ ਤ੍ਰਿਕੁਟੀ ਛਡਾ ਸਕਦਾ ਹੈ ਮਾਰ ਸਕਦਾ ਹੈ ਨੂੰ ਇਹਦੀ ਇੱਛਾ ਮਾਰ ਸਕਦਾ ਹੈ ਨਾਮ ਦੀ ਭੁੱਖ ਦੀ ਪੂਰੀ ਕਰ ਸਕਦਾ ਨਾਮ ਦੀ ਭੁੱਖ ਲਾ ਸਕਦਾ ਇੱਛਾ ਜਿਹੜੀ ਬਲਕੀ ਹੈ ਜੀ ਉਹਨੂੰ ਮਾਰ ਸਕਦਾ ਚਿੱਤ ਦੀ ਇੱਛਾ ਪੂਰੀ ਨਹੀਂ ਕਰ ਸਕਦਾ ਹੂੰ ਚਿੱਤ ਕੀ ਇੱਛਾ ਹੈ ਜਨਮ ਪਦਾਰਥ ਮਨ ਦੀ ਇੱਛਾ ਹੈ ਜਿਹੜੀ ਆ ਸਰੀਰ ਦਾ ਜਿਹੜਾ ਪਦਾਰਥ ਦੁਨਿਆਵੀ ਪਦਾਰਥ ਮਨ ਦੀ ਇੱਛਾ ਦਾ ਨਾਲ ਸੀ ਚਿੱਤ ਕੀ ਇੱਛਾ ਪੂਰੀ ਨਹੀਂ ਹੋਈ ਇਹ ਤਾਂ ਗੱਲ ਬੜੀ ਪੱਜ ਰਹੀ ਗੱਲ ਜੀ ਇਹ ਗੱਲ ਹੈ ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ ਕਰਮ ਮੇਰਾ ਕੁਟਿਲਤਾ ਜਿਹੜਾ ਮੇਰਾ ਕਰਮ ਹੈ ਜੇ ਮੈਂ ਆਪਣੀ ਮਰਜ਼ੀ ਨਾਲ ਕਰਦਾ ਹਾਂ ਆਪਣੀ ਆਪਣੇ ਅਨੁਸਾਰ ਚੱਲਣਾ ਆਪਣੇ ਭਾਣੇ ਅਨੁਸਾਰ ਚੱਲਣਾ ਫਿਰ ਮੇਰਾ ਕਰਮ ਜੇ ਤੇਰੇ ਭਾਣੇ ਚੱਲਣਾ ਫਿਰ ਤੇਰਾ ਕਰਮ ਹੈ ਫਿਰ ਮੇਰਾ ਨਹੀਂ ਹੈ ਮੈਂ ਤਾਂ ਮੈਂ ਕੌਣ ਮੈਂ ਤਾਂ ਫਿਰ ਗੁਲਾਮ ਹਾਂ ਕਰਾਂ ਮੈਂ ਤਾਂ ਬੁਲਾਇਆ ਬੋਲਦਾ ਕਰਾਇਆ ਕਰਦਾ ਜੇ ਤੂੰ ਕਰਾਵੇਂ ਜਿਵੇਂ ਤੂੰ ਚਲਾਵੇਂ ਜਿਵੇਂ ਤੂੰ ਚਲਾਵੇਂ ਮੈਂ ਚੱਲਣਾ ਫਿਰ ਮੇਰਾ ਕਰਮ ਨਹੀਂ ਰਹਿ ਜਾਂਦਾ ਜਿੰਨਾ ਚਿਰ ਮੈਂ ਆਪਣੀ ਮਰਜ਼ੀ ਨਾਲ ਚੱਲਦਾ ਚੱਲਣਾ ਚਾਹੁੰਦਾ ਉਦੋਂ ਮੇਰਾ ਕਰਮ ਹੈ ਸੋਚਣਾ ਹੀ ਮੇਰਾ ਕਰਮ ਹੈ ਕਰਨਾ ਮੇਰੇ ਵਸ ਦੀ ਗੱਲ ਨਹੀਂ ਆ ਸੋਚਦਾ ਜੋ ਆਪਣੀ ਸੋਚ ਹੈ ਜਿਹੜੀ ਮੇਰੀ ਉਹ ਕੁਦਰਤਾ ਵਾਲੀ ਹੈ ਕੁਦਰਤਾ ਕੀ ਹੁੰਦੀ ਹੈ ਆਪਣੇ ਭਾਣੀ ਚੱਲ ਚਲ ਪਰ ਤੇ ਉਹ ਕੋਲ ਦੇ ਵਿੱਚ ਨਹੀਂ ਚੱਲ ਹੁੰਦਾ ਨਹੀਂ ਨੇ ਕਿਉਂ ਕਹਿੰਦੇ ਕਿਸੇ ਦਾ ਰਾਜ ਖੋ ਕੇ ਆਪਣਾ ਰਾਜ ਕਰ ਲੈਣਾ ਜੀ ਇਸ ਹੁਕਮ ਦੀ ਬਜਾਏ ਆਪਣਾ ਹੁਕਮ ਚਲਾਉਣਾ ਜਨਨ ਕੁਟਲ ਹੁੰਦੇ ਨੇ ਰਾਜਨੀਤੀ ਕੁਟਲ ਨੀਤੀ ਹੈ ਕੁਟਲ ਨੀਤੀ ਕਹਿੰਦੇ ਕੁਟਲ ਕਰਮ ਕੁਟਲ ਦਾ ਕਰਮ ਦਾ ਬਣੀ ਇਸ ਦੂਜੇ ਦਾ ਇਹ ਕੁਟਲ ਦਾ ਕਰਮ ਕੁਟਲ ਦਾ ਜਨਮ ਕੁਮਾਰਤੀ ਜਨਮ ਜਿਹੜਾ ਮੇਰਾ ਹੋਇਆ ਹੋਇਆ ਉਹਦੇ ਇੱਕ ਭਗਤੀ ਹੋਇਆ ਹੈ ਉਹਦਾ ਜਿਹੜਾ ਜਨਮ ਹੋਇਆ ਨਾ ਫਿਰ ਦੇਖਿਆ ਉਪਜੇ ਨਹੀਂ ਆਸਾ ਮੈਂ ਮਾਇਆ ਦੇਖੀ ਜਿਹੜੀ ਦੇਖਦਾ ਤੇਰੀ ਆਸ ਪੈਦਾ ਹੁੰਦੀ ਵੀ ਮੈਂ ਆਪਣੀ ਬਣਾ ਲੈਣੀ ਇਹ ਹੀ ਕੁਦਰਤ ਹੈ ਆਪਣੀ ਬਣਾਉਣਾ ਕੁਦਰਤ ਹੈ ਇਹ ਜਨਮ ਕੋ ਭਗਤੀ ਹੋਇਆ ਹੈ घटी के शब्द में ਜਿਹੜੀ ਮੇਰੇ ਅੰਦਰ ਮਾਇਆ ਨੂੰ ਦੇਖ ਕੇ ਇੱਛਾ ਪੈਦਾ ਹੁੰਦੀ ਹੈ ਉਹ ਕੁਪੰਤੀ ਹੈ ਸਾਰੀ ਮਾਇਆ ਮੇਰੇ ਕਬਜ਼ੇ ਚ ਆ ਜੀ ਕੁਪੰਤੀ ਦਾ ਅਰਥ ਕੀ ਹੋਇਆ ਜੀ ਕਿੰਨੀ ਭੰਤੀ ਨਹੀਂ ਹੋਇਆ ਹੈ ਜਨਮ ਨਾਲ ਜਨਮ ਜਨਮ ਹੋਣਾ ਸੀ ਸਰੀਰ ਦੇ ਲੈਵਲ ਤੇ ਜਨਮ ਮੰਨ ਲਿਆ ਮੈਂ ਆ ਜਿਹੜਾ ਮਾਇਆ ਦੇ ਲੈਵਲ ਵਾਲੇ ਨੂੰ ਜਨਮ ਨਹੀਂ ਬਖਿਆ ਉਹ ਮਾਇਆ ਨਾਲ ਜੁੜ ਕੇ ਜਨਮ ਜਿਹੜਾ ਹੋਇਆ ਮੇਰਾ ਨਾ ਆ ਜਿਹੜਾ ਸਰੀਰ ਦੇ ਨਾਲ ਇਹ ਕੋ ਭਰਤੀ ਹੈ ਇਹਦਾ ਛੱਡਣਾ ਜਨਮ ਇਹ ਜਨਮ ਨਹੀਂ ਹੈ ਜੀਵ ਦਾ ਜਨਮ ਨਹੀਂ ਹੈ ਉਪਾਇਆ ਹੈ ਉਪਾਇਆ ਹੋਰ ਗੱਲ ਹੈ ਜਨਮ ਹੋਣਾ ਹੋਰ ਗੱਲ ਹੈ ਉਪਾਇਆ ਨੂੰ ਜਨਮ ਸੁਣੀ ਜਾਂਦੇ ਆ ਜਿਹੜਾ ਸਾਡਾ ਸਰੀਰ ਹੈ ਉਹ ਇਹ ਉਪ ਕਹਿੰਦੇ ਨੇ ਦੂਸ ਸੈਕਿੰਡ ਛੋਟਾ ਇਹ ਸਾਡਾ ਛੋਟਾ ਸਰੂਪ ਹੈ ਇਹਦੇ ਚ ਪਤਾ ਲੱਗਦਾ ਵੀ ਇਹ ਚ ਆਤਮਾ ਹੈਗੀ ਹੈ ਜੀ ਇਹ ਥੋੜੀ ਆਤਮਾ ਇਹ ਸੈਕਿੰਡ ਰੂਪ ਹੈ ਸਾਡਾ ਅਸਲੀ ਰੂਪ ਨਹੀਂ ਹੈ ਸੋਹਣੇ ਰੂਪ ਨਹੀਂ ਹੈ ਇਹ ਰੂਪ ਹੈ ਜੀ ਜਿਹੜਾ ਮਾਨ ਹੈ ਜੋਤ ਹੈ ਉਪਜਿਆ ਹੋਇਆ ਰੂਪ ਹੈ ਉਪਾਇਆ ਸਾਡਾ ਉਪਵਤਾਰ ਹੈ ਅਵਤਾਰ ਨਹੀਂ ਹੈ ਇਹਨੂੰ ਅਵਤਾਰ ਬੋਲ ਲਿਆ ਤੁਸੀਂ ਅਵਤਾਰ ਆਏ ਕਹਾ ਤੁਮ ਕੀ ਨਾ ਜੇ ਤੂੰ ਅਵਤਾਰ ਵੀ ਬੋਲਣਾ ਫਿਰ ਕੀਤਾ ਕੀ ਤਾਂ ਬਈ ਜੀ ਅਵਤਾਰ ਜ਼ਿਆਦਾ ਹੈ ਜ਼ਿਆਦਾ ਦਾ ਇੱਕ ਹੋਏ ਤੇ ਉਪਜਦਾ ਹੈ ਫਿਰ ਅਵਤਾਰ ਅਵਤਰਿਓ ਅਵਤਰਿਓ ਕਿ ਤਰ ਗਿਆ ਭਵ ਸਾਗਰ ਚ ਆਪਣਾ ਅਵਤਾਰ ਲਿਆ ਉਹ ਡੁੱਬਿਆ ਹੋਇਆ ਕਈ ਡੁੱਬਿਆ ਨੂੰ ਤਰਿਆ ਹੋਇਆ ਉਤਾਰ ਕਹੀ ਜਾਂਦੇ ਇਹ ਡੁੱਬਿਆ ਹੋਇਆ ਮਾਇਆ ਜੀ ਹਾਂ ਇੱਥੇ ਬਾਬਾ ਜੀ ਕੁਪਾਂਤੀ ਜੇ ਨਾ ਪੱਬੇ ਨੂੰ ਕੰਨਾ ਉੱਪਰ ਦਿੰਦੀ ਹੈ ਪੱਬੇ ਨੂੰ ਔੜ ਹੈ ਕੱਕੇ ਨੂੰ ਔਂਕੜ ਪੱਬੇ ਨੂੰ ਕੰਨਾ ਉੱਪਰ ਦਿੰਦੀ ਪੱਤੇ ਨੂੰ ਬਿਹਾਰੀ ਆਪ ਕੁਪਾਂਤੀ ਪੰਤੀ ਹੁੰਦਾ ਠੀਕ ਜਨਰਲ ਨਾ ਪੈੜੀ ਨਾ ਜਮੀ ਪੰਤੀ ਹੈ ਕੁਪਾਂਤੀ ਪੈੜੀ ਪੰਦਰਾਂ ਭੜੇ ਤਰੀਕੇ ਨਾਲ ਜਨਮ ਹੋਇਆ ਹੋਇਆ ਤੂੰ ਭਗਤੀ ਹੋਇਆ ਚੰਗੇ ਭਗਤੀ ਭਾਵਨਾ ਹੁੰਦਾ ਸਾਨੂੰ ਭੁੱਲ ਹਾਂਜੀ ਜਿਹੜੀ ਉੱਪਰ ਕਰਕੇ ਜਨਮ ਹੈ ਮੇਰਾ ਜੋ ਬਿੰਦੀ ਲੱਗੀ ਹੈ ਜੀ ਉੱਪਰ ਇਹਦੇ ਕੀ ਉਹ ਬਿੰਦੀ ਚਾਹੀਦੀ ਹੈ ਇਸ ਤਰ੍ਹਾਂ ਹਾਂ ਹਾਂ ਬਿੰਦੀ ਚਾਹੀਦੀ ਹੈ ਤਾਂ ਇਹ ਪਾਤੀ ਹੋਈ ਨਹੀਂ ਨਿੱਕੀ ਲਿਖਤ ਵਿੱਚ ਬਿੰਦੀ ਸੀ ਜਾਂ ਸਾਨੂੰ ਬੋਲਣੀ ਚਾਹੀਦੀ ਹੈ ਲਿਖਣ ਵਿੱਚ ਬੰਦੀ ਦੀ ਇਹਨਾਂ ਰਾਤੀ ਪੜਦੇ ਸੀ ਭਾਂਤੀ ਹੋਈ ਹੈ ਪੜਨ ਨੂੰ ਭੰਤੀ ਹੋ ਜਾਈਦਾ ਜਿੱਦੀ ਚਾਹੇ ਹੋਵੇ ਚਾਹੇ ਨਾ ਹੋਵੇ ਭਾਂਤ ਭਾਂਤ ਜੀ ਜਿੱਤੇ ਕੋ ਭਾਂਤੀ ਉਹ ਤੇ ਬਹੁਤ ਤੇ ਬਹੁਤ ਵਜਨ ਆਉ ਕੋ ਭਾਂਤ ਭਾਂਤ ਦੇ ਜੀ ਭਾਂਤ ਭਾਂਤ ਦਾ ਮਾਨਾ ਭਾਂਤ ਭਾਂਤ ਦੇ ਸਾਡੇ ਖਿਆਲ ਨੇ ਹਾਂਜੀ ਮਾਇਆ ਵਿੱਚ ਹੈ ਤੇ ਡਿਫਰੈਂਟ ਡਿਫਰੈਂਟ ਕਹਿਣਗੇ ਭਾਂਤੀ ਵਿੱਚ ਬਹੁਤ ਭਾਂਤੀਆਂ ਹੋਣਗੀਆਂ ਜਿਹੜੀ ਸੁਭਾਂਤੀ ਹੈ ਉਹ ਇੱਕੋ ਹੀ ਰਹੂਗੀ ਜੀ RAM ਗੁਸਈਆ ਜੀ ਅਤੇ ਜੀਵਨਾ ਜਿਹੜਾ RAM ਹੈ ਚਾਹੇ ਉਹ ਗੁਸਈਆ ਕਹ ਲੋ ਚਾਹੇ ਉਹ RAM ਕਹ ਲੋ ਗੁਸਾਈ ਹੁੰਦਾ ਹੈ ਜਿਹੜੀ ਜੀਵ ਆਤਮਾ ਦਾ ਸਾਈਂ ਮਾਲਕ ਜਿੱਦੀ ਦਾ ਸਾਈਂ ਕਹ ਲੋ RAM ਗੁਸਈਆ ਜੀ ਅਤੇ ਜੀਵਨਾ ਜਿਹੜਾ ਜੀਵ ਆਤਮਾ ਹੈ ਦਾ ਜੀਵਨ ਹੈ ਤੂੰ ਜੀ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਹਾਓ ਇਹਨੂੰ ਵਿਸਾਰ ਨਾ ਤੂੰ ਕੋ ਤੇਰਾ ਜਾਣਾ ਮੈਂ ਤੂੰ ਆਪਣੇ ਨਾਲ ਜੋੜ ਕੇ ਰੱਖ ਮੈਨੂੰ ਵਿਸਾਰ ਭੁਲਾ ਨਾ ਮੈਨੂੰ ਭਰਮ ਚ ਨਾ ਭੁਲਾ ਮਾਇਆ ਚ ਨਾ ਭੁਲਾ ਮੈਂ ਤੇਰਾ ਦੇਵਾ ਤੇਰਾ ਮਨ ਜਦ ਤੇਰਾ ਇੱਕ ਭਰਮ ਹੈ ਇੱਕ ਭਗਤੀ ਲਾਵਾ ਭਗਤੀ ਵੀ ਉਹੀ ਲਾਉਂਦਾ ਭਰਮ ਵੀ ਉਹੀ ਭਲਾਉਂਦਾ ਇੱਕੋ ਹੀ ਹੈ ਜੀ ਜੋ ਤੋਂ ਲਾਈ ਵੀ ਲਾਦੀ ਨਾਮ ਹੈ ਪੁਰਨੀ ਨਾਮ ਹੈ ਚੁੱਕੀ ਸਿੱਧੀ ਗੱਦੀ ਹੈ ਜੀ ਮੈਂ ਨਹੀਂ ਪੁਰਨੀ ਚੁੱਕੀ ਆਪਣੇ ਮੂਲ ਨੂੰ ਸਾਈਂ ਨੂੰ ਕਹਿ ਹੈ ਤਾਂ ਜਿੱਦਾਂ ਲਾਈ ਸੀ ਤੂੰ ਮਾਇਆ ਵੱਲ ਆਉਂਦਾ ਸੀ ਮਾਇਆ ਵੱਲ ਲੱਗ ਜਾਂਦੀ ਸੀ ਹੁਣ ਤੂੰ ਦੂਏ ਪਾਸੇ ਆਪਣੇ ਨਾਲ ਜੋੜ ਦਿੰਦਾ ਚੈਨਲ ਜੁੜ ਜਾਂਦੀ ਹੈ ਇਹ ਤੁਸੀਂ ਹੈ ਜੀ

رشتے دار بھی کام ہے بچوں کا وہ بھی کرتے رہے بھکتی بھی کرتے رہے ہیں کر کر خبر جا لاہ لین آیا وہ بھی کام ہے سا گیان پراپت کمیاں بدھ کی مطلب پوری کر دی جو جی کمی پوری کر دی پہلے پر کا کام ہے فرسٹ تھنگ فرسٹ ਪਹਿਲੀਆਂ ਚੀਜ਼ਾਂ ਨੂੰ ਪ੍ਰੈਫਰੈਂਸ ਦੋ ਜਾਂ ਆਇਆ ਸੀ ਜਨਮ ਤੋਂ ਪਹਿਲਾਂ ਕੀ ਕਰਨ ਆਇਆ ਸੀ ਇਸ ਕਰਕੇ ਦੁਨੀਆ ਦੇ ਸਾਰੇ ਧਰਮ ਉੱਠਦੀ ਸਾਰ ਧਰਮ ਕਰਦੇ ਨੇ ਧਰਮ ਦਾ ਪਾਠ ਕਰਦੇ ਨੇ ਜੋ ਵੀ ਧਰਮ ਕਰ ਉਹ ਪਹਿਲਾਂ ਕਰਦੇ ਨੇ ਜੀ ਔਰ ਸੌਣ ਲੱਗੇ ਵੀ ਕਰਦੇ ਨੇ ਹੂੰ ਉਹ ਚਾਲੇ ਵਜਾ ਪੂਰਾ ਸਭ ਕਰਦੇ ਠੀਕ ਬਾਬਾ ਜੀ ਜੇ ਸਾਰਾ ਕੁਝ ਚਿੱਤ ਕਰਦਾ ਹੈ ਤਾਂ ਫਿਰ ਇਲਜ਼ਾਮ ਸਾਡੇ ਤੇ ਕਿਉਂ ਇਲਜ਼ਾਮ ਤਾਂ ਆਪ ਲੈਂਦਾ ਮੈਂ ਕਰਦਾ ਕਿ ਬਾਜਾ ਦਾ ਸ਼ਬਦ ਜਿਹੜਾ ਤੂੰ ਕਹਿੰਦਾ ਤਾਂ ਉਹੀ ਗੱਲ ਹੈ ਹੋਸੀ ਹੈ ਉਹਨੂੰ ਕਿਹਾ ਵੀ ਤੂੰ ਆਪਣਾ ਨੰਬਰ ਕਿਉਂ ਲੈਣਾ ਹੂੰ ਜਦ ਕਰਾਇਆ ਕਰਦਾ ਤੂੰ ਹੂੰ ਤੂੰ ਪਰਮੇਸ਼ਰ ਦਾ ਗੀਤਾ ਸਭ ਕੁਝ ਹੁੰਦਾ ਹੈ پرماتما کا پرماتما کیتا ہی سب کچھ سب کچھ پرماتما پرو نے چیتا آٹم کو آتمن جی۔ سچ ہے ستوادی ہے اچھا، سارے خاطر ਅਸੀਂ ਉਹਦੇ ਕਰਾਇਆ ਕਰਦੇ ਆ ਪਰ ਆਪਣੇ ਜਮੇ ਲੈਣਾ ਅਸੀਂ ਕਰਦੇ ਠੀਕ ਹੈ ਜਿਹੜਾ ਜੁੜਿਆ ਸੀ ਹਾਂਜੀ ਉਹਦੇ ਚ ਹਾਂਜੀ ਬਿਲਾਵਲ ਮੱਲਾ ਪੰਜਵਾਂ ਚ ਆਇਆ ਜੀ ਆਪ ਉਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ਼ ਨਾ ਲੈਣਾ ਉਹਨੇ ਆਪ ਉਹਨੇ ਪੈਦਾ ਕਿਹਨੇ ਕੀਤਾ ਉਹਨੇ ਪਹਿਲਾਂ ਕੀਤਾ ਆਪਣਾ ਮਨ ਉਹਨੇ ਸਰੀਰ ਨੂੰ ਕੌਣ ਜੋੜਿਆ ਉਹਨੇ ਆਪਣਾ ਮਨ ਸਰੀਰ ਨੂੰ ਜੋੜਿਆ ਉਹ ਵਾਲਾ ਜਿਹੜਾ ਹੈ ਕਰਦਾ ਵੀ ਉਹੀ ਹੈ ਸੁਧਾਰ ਵੀ ਉਹ ਨਹੀਂ ਕਰਦਾ ਉਹਦਾ ਮਨ ਹੈ ਮੇਰਾ ਮਨ ਮੇਰੇ ਪਾਸ ਹੈ ਕਿ ਮੇਰਾ ਮਨ ਕਿਸੇ ਦੇ ਪਾਸ ਹੈ ਇਹ ਦੱਸ ਹਾਂ ਮੇਰਾ ਮੇਰੇ ਮਨ ਨਹੀਂ ਪਾਸ ਤਾਂ ਹੋਰ ਕਿਹਦੇ ਪਾਸ ਹੈ ਜੀ ਹਾਂ ਆਏ ਸਾਰੀ ਕੁੱਡੀ ਇੱਥੇ ਪਈ ਹੈ ਦਸਮ ਬਾਣੀ ਚ ਵੀ ਆਇਆ ਜੀ ਮੱਛ ਅਵਤਾਰ ਵਿੱਚ ਆਪ ਕਿਸ ਕੋ ਦੋਸ ਨਾ ਲੀਨਾ ਔਰਨ ਸਿਰ ਬੁਰੀਾਈ ਦਿੰਦਾ ਉਹ ਉੱਤੇ ਦੀ ਗੱਲ ਹੈ ਹੋਰ ਉਹ ਜਦ ਹੁਕਮ ਦੀ ਗੱਲ ਹੈ ਨਾ ਜਦ ਗੁਰਦੇਵ ਅਸੀਂ ਕਹਿੰਦੇ ਆ ਅਸੀਂ ਆਪਣੇ ਪ੍ਰਭੂ ਨੂੰ ਕਹਿੰਦੇ ਆ ਉਹ ਜਦ ਗੁਰਬਾਣੀ ਬੋਲੀ ਜਾਂਦੀ ਹੈ ਉਹ ਫਿਰ ਆਪਣੇ ਪ੍ਰਭੂ ਪਰਮੇਸ਼ਰ ਦੀ ਕੋਈ ਬੁਰਾਈ ਤਾਂ ਨਾਨਕ ਕਹਿੰਦਾ ਮੇਰੇ ਜੋ ਮੈਂ ਨੰਦਾ ਹੈ ਬੁਲਾਇਆ ਮੈਂ ਇਹਦਾ ਬੋਲਦਾ ਅੱਛਾ ਹਾਂ ਉਹ ਬੁਲਾਇਆ ਇਹਦਾ ਬੋਲਦਾ ਲੋਕ ਮੈਨੂੰ ਕਹਿੰਦੇ ਨੇ ਕਹਿੰਦਾ ਹੂੰ ਬਸ ਇੰਨਾ ਹੀ ਫਰਕ ਹੈ ਉਹ ਆਪਣੇ ਪ੍ਰਭੂ ਨੂੰ ਕਹਿੰਦਾ ਅਸੀਂ ਆਪਣੇ ਪ੍ਰਭੂ ਨੂੰ ਕਹਿੰਦੇ ਅਸੀਂ ਆਪਣੇ ਪ੍ਰਭ ਦੇ ਅੰਦਰ ਹਾਂ ਉਹ ਆਪਣੇ ਪ੍ਰਭ ਦੇ ਉਹਦਾ ਜਿਹੜਾ ਗੁਰਦੇਵ ਹੈ ਉਹ ਸਾਡਾ ਗੁਰੂ ਹੈ ਹੂੰ ਅਸੀਂ ਜਦ ਬੋਲਾਂਗੇ ਸਰੀਰ ਨਾਲ ਜੁੜ ਕੇ ਅਸੀਂ ਉਹਨੂੰ ਗੁਰੂ ਕਹਾਂਗੇ ਇਹਨੂੰ ਗੁਰਦੇਵ ਕਹਾਂਗੇ ਜੀ ਉਹਦਾ ਹੀ ਗੁਰਦੇਵ ਹੈ ਅਸੀਂ ਜਦ ਬਾਣੀ ਬੋਲਾਂਗੇ ਗੁਰਬਾਣੀ ਬੋਲਾਂਗੇ ਨਾ ਫਿਰ ਗੁਰੂ ਉਹਨੂੰ ਮੰਨਾਂਗੇ ਗੁਰਦੇਵ ਇਹਨੂੰ ਮੰਨਾਂਗੇ ਚੱਲੇ ਜੀ ਇਹਨਾਂ ਨੇ ਗੁਰਬਾਣੀ ਦਾ ਕੀ ਗੁਰਦੇਵ ਨੇ ਗੁਰ ਨੇ ਗੁਰੂ ਦੀ ਗੁਰ ਨੇ ਤਾਂ ਦੱਸਿਆ ਗੁਰੂ ਨੇ ਤਾਂ ਦੱਸਿਆ ਉਹਨਾਂ ਨੂੰ ਗੁਰੂ ਤਾਂ ਕਹੋਂਦਾ ਹੈ ਸਤਗੁਰੂ ਹੈ ਹੂੰ ਹੂੰ ਉਹ ਕਹਾਵਾ ਹੈ ਕਹਿਣਾ ਕੌਣ ਹੂੰ ਕਹਿਣ ਵਾਲਾ ਸਤਿਗੁਰ ਹੈ ਸੁਣਨ ਵਾਲਾ ਸਤਿਗੁਰੂ ਹੈ ਠੀਕ ਹੈ ਜੀ ਮੇਰੀ ਹਰੋ ਦੀਪਤ ਜਨ ਕਰੋ ਸੁਪਾਈ ਸੁਤਾ ਹਰਦੇ ਉਹ ਜਿਹੜੀ ਮੇਰੀ ਭਾਵਨਾ ਕੋ ਭੰਤੀ ਹੈ ਪਾ ਜਿਹੜੀ ਮੇਰੀ ਭਾਵਨਾ ਠੀਕ ਨਹੀਂ ਹੈ ਤੂੰ ਇਹਦਾ ਮੈਨੂੰ ਆਉਦੇ ਦੇ ਮੈਨੂੰ ਦੂਏ ਦਾ ਹੱਕ ਖਾਣਾ ਚਾਹੁੰਦਾ ਕਿਉਂਕਿ ਤੈਨੂੰ ਜ਼ਿਆਦਾ ਚਾਹੁੰਦੇ ਹੈ ਉਹਦੇ ਤਾਂ ਸਾਰੇ ਜੀਵ ਨੇ ਜੋ ਤੈਨੂੰ ਦੇ ਰਿਹਾ ਤੇ ਉਹ ਤੇ ਸਬਰ ਕਿਉਂ ਨਹੀਂ ਹੂੰ ਰਾਸਤੇ ਦੀ ਦਵਾਈ ਬਿਠੀ ਹੈ ਤਾਂ ਸਾਰੀ ਕੋਈ ਜਾਣੀ ਹੈ ਨੁਕਸਾਨ ਕਰ ਜੂਗੀ ਜੀ ਸਾਡੀ ਦਿੱਤਾ ਤੈਨੂੰ ਦਊਗਾ ਹੋਰ ਪਤਾ ਬਿਮਾਰੀ ਕਿਵੇਂ ਠੀਕ ਹੋਣੀ ਹੈ ਹੂੰ ਤੇ ਮਾਇਆ ਬਿਮਾਰੀ ਪਹਿਲਾਂ ਕਰਦੀ ਹੈ ਜਿਆਦਾ ਡਰਤੀ ਜੇ ਤੇ ਦੁੱਖ ਦੀ ਹੋ ਜਾਂਦਾ ਜਿੱਦੀ ਤੂੰ ਚੱਲ ਸਕਦਾ ਦਵਾਈ ਦੋਵੇਂ ਦਾ ਡਾਕਟਰ ਨੂੰ ਪਤਾ ਤੈਨੂੰ ਪਤਾ ਇਹ ਦਵਾਈ ਸਵਾਦ ਹੈ ਤਾਂ ਸਾਰੀ ਥੋੜੀ ਪੀ ਜਾਂਦੀ ਹੂੰ ਆ ਗੱਲ ਹੈ ਜਨ ਕਰੋ ਸੁਪਾਈ ਜਲਦੀ ਭਾਵਨਾ ਨੂੰ ਸ਼ੁਭ ਕਰ ਦੇ ਹੂੰ ਇਹਦੀ ਇੱਛਾ ਇੱਛਾ ਇਹਦੀ ਸ਼ੁਭ ਹੋਣੀ ਚਾਹੀਦੀ ਚਿੱਤ ਕੀ ਇੱਛਾ ਪ੍ਰਦਾਨ ਹੋਣੀ ਚਾਹੀਦੀ ਬੁੱਧ ਦੀ ਇੱਛਾ ਪ੍ਰਦਾਨ ਦੀ ਹੋਣੀ ਚਾਹੀਦੀ ਜੀ ਮਨ ਦੀ ਇੱਛਾ ਸੁਪਾਈ ਹੈ ਮਨ ਮਨ ਕੀ ਇੱਛਾ ਕੋ ਭੰਤੀ ਹੈ ਕੋ ਭਾਈ ਹੈ ਚਿੱਤ ਕੀ ਜਸ ਭਾਈ ਜੀ ਚਿੱਤ ਕੀ ਇੱਛਾ ਹਮਾਰੀ ਸਾਰੋ ਹਾਦ ਅੱਛਾ ਪ੍ਰਚਤਾਂ ਕਰੂਗਾ ਕਿ ਚਿੱਤ ਕੀ ਇੱਛਾ ਨੂੰ ਤੁਸੀਂ ਚਲੋ ਫਿਰ ਰਚਕੋ ਗੁਰੂ ਦੀ ਜਰੂਰ ਲੈ ਕੇ ਲੋ ਫਿਰ ਤੁਸੀਂ ਰਚਕੋ ਬਣਨਾ ਫਿਰ ਉਹ ਨਹੀਂ ਕਰਦਾ ਜੀ ਹਾਂ ਜੇ ਤੁਸੀਂ ਆਪਣੇ ਪਾਲ ਚੱਲੋਗੇ ਆਪਣੇ ਰੱਖ ਤੁਸੀਂ ਰਖਸ਼ਕ ਆਪ ਬਣੋ ਫਿਰ ਪਰਮੇਸ਼ਰ ਕੋਲ ਨਿਕਲ ਜਾਂਦੇ ਹੂੰ ਜੇ ਗੁਰਦੇ ਪਰ ਚੱਲੋਗੇ ਤਾਂ ਮੁਕਤ ਚੱਲੋ ਸਰਕਾਰ ਵਾਸਤੇ ਸੁਰੱਖਿਅਤ ਹੈ ਆਪਾਂ ਦੀ ਰੱਖਿਆ ਸਰਕਾਰ ਨਹੀਂ ਹੋ ਸਕਦੀ ਜੀ ਸਰਕਾਰ ਦੇ ਖਿਲਾਫ ਹੂੰ ਪਤਾ ਕਿਵੇਂ ਰੱਖਿਆ ਉਹਦੀ ਸਰਕਾਰ ਰੱਖਿਆ ਕਰਦੀ ਜੀ ਅਤਵਾਦੀ ਇਹ ਪਰਮੇਸ਼ਰ ਦਾ ਕੋਈ ਨਹੀਂ ਮੰਨਦੇ ਅਤਵਾਦੀ ਨਾ ਸੀ ਇਕਰਵਾਦੀ ਨਾ ਸੀ ਹੂੰ ਹੂੰ ਇਹ ਸਾਡੀਆਂ ਇੱਥੇ ਸਰਕਾਰਾਂ ਨਾਲ ਕੰਮ ਉਹਦੀ ਪਰਮੇਸ਼ਰ ਦਾ ਕੰਮ ਸਰਕਾਰ ਕੋਈ ਹੁੰਦੀ ਹੈ ਰੂਲ ਕੋਈ ਨਹੀਂ ਹੁੰਦਾ ਜੀ ਤੋਂ ਇੱਥੇ ਸੱਚਾ ਉੱਥੇ ਵੀ ਉਹੀ ਸੱਚਾ ਹੈ ਨਾਨਕ ਸਾਧ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਬੋਲਦਾ ਜੋ ਤੇਰੇ ਦਾਸ ਮੁਖ ਤੇ ਬੋਲਦੇ ਨੇ ਸਾਰੇ ਦਾਸ ਨੇ ਜੋ ਕੁਝ ਬੈਠੇ ਨੇ ਯਹਾਂ ਉਹਾਂ ਸੱਚ ਹੋਗਾ ਇੱਥੇ ਸੱਚਾ ਦਰਗਾਹ ਵੀ ਉਹੀ ਸੱਚਾ ਜੀ ਇੱਥੇ ਵੀ ਇਹੀ ਸਰਕਾਰ ਹੈ ਜਿਹੜਾ ਸਰਕਾਰ ਦੇ ਹੁਕਮ ਚ ਨਹੀਂ ਸਰਕਾਰ ਉਹਦੀ ਰੱਖਿਆ ਕਿਉਂ ਕਰੇ ਹੂੰ ਆਪਣੀ ਰੱਖ ਸਾਫ ਕਰ ਲੈ ਚਰਨ ਨਾ ਛਾਡੂ ਸਰੀਰ ਕੱਲ ਜਾਈ ਸਰੀਰ ਚਾਹੇ ਮੇਰਾ ਪੁਰਜਾ ਹੋ ਕੇ ਛੱਡ ਜਵੇ ਪਰ ਮੈਂ ਜਿਹੜਾ ਹੈਗਾ ਤੇਰੇ ਚਰਨ ਨਹੀਂ ਛੱਡਦਾ ਤੈਨੂੰ ਨਹੀਂ ਛੱਡਦਾ ਹੁਣ ਮੈਂ ਇਹਦਾ ਖਿਆਲ ਨਹੀਂ ਬਸਾਰਦਾ ਸੱਚ ਨਹੀਂ ਛੱਡਦਾ ਇਹਦਾ ਲੜ ਨਹੀਂ ਛੱਡਦਾ ਹੁਣ ਮੈਂ ਹਾਂਜੀ ਸਹੀ ਜੜਾਉਂਦੇ ਤੇ ਜਾਦਿਆਂ ਤੇ ਜੀ ਲੜੇ ਛੱਡੋ ਕੀ ਜੀ ਦਾ ਬੰਦਬੰਦ ਕੱਟੇ ਨੇ ਸੱਚ ਤੋਂ ਹਟ ਜਾਓ ਲੜੇ ਛੱਡਾਉਂਦੇ ਤੇ ਦਸੂ ਪਾਸ਼ਾ ਤੇ ਇਹ ਛੱਡ ਦੋ ਪ੍ਰਚਾਰ ਤੁਸੀਂ ਸੱਚ ਸਰੀਰ ਸਰੀਰ ਸਰੀਰ ਕੱਲ ਦੀ ਉਹ ਸਰੀਰ ਕੱਲ ਕਾਲੇ ਗਿਆ ਸਰੀਰ ਇੱਕ ਬਿਸ਼ਲ ਕੱਲ ਪੁਰਜੇ ਹੁੰਦਾ ਉਹ ਸਰੀਰ ਕੱਲ ਬੁਝੀ ਹੈ ਸਾਡੇ ਕੋਲ ਸਰੀਰ ਇਹਨਾਂ ਰੋਜੀ ਰੋਟੀ ਕਮਾਉਂਦੇ ਨਹੀਂ ਆਪਣੀ ਕਰਦੇ ਹਾਂਜੀ ਉਹ ਬੁਝੀ ਹੈ ਪੁਰਜੀ ਹੈ ਆ ਬਾਕੀ ਲੀਵਰ ਹੈ ਉਹ ਲੀਵਰ ਸਰੀਰ ਦੇਖ ਕੇ ਬਣਾਇਆ ਹੋਇਆ ਇਹਨਾਂ ਨੇ ਸਰੀਰ ਕੱਲ ਜਾਈ ਦਾ ਕੀ ਅਰਥ ਬਣਾਉਂਦੀ ਜਿਹੜੀ ਰੂਪੀ ਕਲ ਜੀ ਅੱਛਾ ਠੀਕ ਹੈ ਜੀ ਹਾਂ ਠੀਕ ਹੈ ਜੀ ਕਹੋ ਰਵਿਦਾਸ ਪਰੋਂ ਤੇਰੀ ਸਾਬਾ ਰਵਿਦਾਸ ਕਹਿੰਦਾ ਮੈਂ ਤੇਰੀ ਸੰਭਾਲ ਚ ਆ ਗਿਆ ਤੇਰੀ ਛੱਡ ਵਿੱਚ ਆ ਗਿਆ ਜੀ ਸੰਭਾਲ ਸੰਭਾਲਾ ਛੱਡ ਵਿੱਚ ਕੋਈ ਗੱਲ ਹੁੰਦੀ ਆ ਜੀ ਤੇਰੀ ਤੇਰੀ ਰੱਖਿਆ ਰੱਖੇ ਤੂੰ ਮੇਰੇ ਰੱਖਿਆ ਤੇਰੀ ਰਾਮਕਾਰ ਤੱਕ ਤੇਰੇ ਹੁਕਮ ਚ ਆ ਗਿਆ ਜੀ ਜਿਹੜਾ ਉਹਦੇ ਹੁਕਮ ਚ ਉਹਦੀ ਸਾਂਭ ਹੋਈ ਕਰਦਾ ਫਿਰ ਸਾਬਾ ਨਹੀਂ ਹੈ ਸੰਪਾ ਲਫ਼ਜ਼ ਹੈ ਸੰਪਾ ਫੱਬੇ ਨੂੰ ਕੰਨਾ ਹਾਂ ਹਾਂ ਜੇ ਉੱਤੇ ਬਿੱਗੀ ਲਾ ਕੇ ਬੋਲੂ ਨਾ ਸੰਪਾ ਸੰਪਾ ਸਾਮ ਸੰਭਾਈ ਸਾਮ ਸੰਭਾਲ ਜਾਂ ਤੇਰੀ ਚ ਤੂੰ ਸਾਮ ਹੁਣ ਮੈਨੂੰ ਤੂੰ ਮੈਨੂੰ ਮੇਰਾ ਰਖਸ਼ਕ ਬਣ ਤੂੰ ਮੇਰਾ ਰਾਖਾ ਸਭਰੀ ਥਾਈ ਜੀ ਜੇ ਸਾਬਾ ਬੋਲਾਂਗੇ ਫਿਰ ਤਾਂ ਕੋਈ ਸ਼ਬਦ ਨਹੀਂ ਬਣਦਾ ਹੂੰ ਫਿਰ ਤਾਂ ਸ਼ੰਕਾ ਪੈਦਾ ਹੋ ਜੀ ਅਸੀਂ ਅਰਥ ਕੀ ਕਰੀਏ ਜੀ ਇਸ ਕਰਕੇ ਵਿਸ਼ਾ ਹੈਗਾ ਥੋੜਾ ਜਿਹਾ ਅ ਹੀ ਸੱਚਾ ਨੂੰ ਕਹਿੰਦੇ ਬਾਣੀ ਜਿਹੜੀ ਗੁਰਬਾਣੀ ਪੜ੍ਹਨੀ ਸੱਚਾ ਲੈ ਕੇ ਪੜੋ ਬਿਲਕੁਲ ਜੀ ਅੱਜ ਕੱਲ ਤਾਂ ਕੋਈ ਸੰਥਿਆ ਤਾਂ ਹੈ ਹੀ ਨਹੀਂ ਅੱਜ ਕੱਲ ਸਿੱਖਾਂ ਨੇ ਨਵੇਂ ਨਵੇਂ ਸਕੂਲ ਖੋਲੇ ਹੋਏ ਜੀ ਉਹ ਫਿਰ ਆ ਫਿਰ ਅਰਥ ਵੀ ਹੋ ਜੇ ਕੋਈ ਨਹੀਂ ਹੋ ਜਾਣਗੇ ਫਿਰ ਪ੍ਰੋਬਲਮ ਆਈ ਹੋਈ ਆ ਸਭ ਨੂੰ ਵੈਸੇ ਬਾਬਾ ਜੀ ਕਿਵੇਂ ਜੋ ਸਿਸਟਮ ਚੱਲ ਰਿਹਾ ਹੈ ਐਜੂਕੇਸ਼ਨ ਸਿਸਟਮ ਹੈ ਜੋ ਸਿੱਖਾਂ ਦੀ ਪੜ੍ਹਾਈ ਸਿੱਖਾਂ ਦੀ ਪੜ੍ਹਾਈ ਮਤਲਬ ਜੋ ਸੱਚ ਦਾ ਗਿਆਨ ਲੈਣ ਵਾਲੇ ਜੋ ਸਿੱਖਿਆਰਥੀ ਹੈ ਉਹਨਾਂ ਦੀ ਪੜ੍ਹਾਈ ਕਿਵੇਂ ਚਾਹੀਦੀ ਹੈ ਪੜ੍ਹਾਈਓ ਕਰਾਉਣੀ ਹੋਰ ਕੀ ਕਰਦੇ ਆ ਵੀ ਬੋਲੋ ਭਾਈ ਨਾ ਬੋਲੋ ਪੜ੍ਹਾਈਓ ਹੋਰ ਕੀ ਜੀ ਦੇਖ ਮਿਲੋ ਜਨ ਕਰਨਾ ਵਿਲੰਬ ਹਾਂ ਵਿਲੰਬ ਦਾ ਠੀਕ ਬੜਿਆ ਕਰ ਦੇਖੋ ਨਾ ਸੰਭਾ ਤਾਂ ਬੜਾ ਤਾਂ ਹੀ ਬੜਾ ਲਿਆਉਂਗਾ ਜੀ ਤੇ ਸਾਭਾ ਕਰਨਗੇ ਵਿਲੰਬਾ ਆਊਗਾ ਹੂੰ ਦੇਖ ਮਿਲੋ ਬਹੁਤ ਜਲਦੀ ਮਿਲੋ ਮੈਨੂੰ ਦੇਖੋ ਬੇਸਬਰੀ ਹੈ ਜੀ ਸਬਰੀ ਜਿੱਥੇ ਉਹ ਚਿੰਤਾ ਵੀ ਹੁੰਦੀ ਹੈ ਦੇਖ ਮਿਲੋ ਜਨ ਆਪਣੇ ਡੈਕਟਰ ਜੀ ਜੇਤੀ ਦੀ ਬਾਹ ਫੜੋ ਜੀ ਪਰ ਉਹਨਾਂ ਬਲੰਬਾ ਬਲੰਬ ਨਾ ਕਰ ਦੇਰੀ ਨਾ ਕਰ ਪਤਾ ਨਹੀਂ ਦੁਆ ਸਾ ਆਵੇ ਕਿ ਨਾ ਆਵੇ ਪ੍ਰਾਣ ਗਏ ਸਾਗਰ ਵੇਲੇ ਕੰਮ ਨਾ ਆਵੇ ਮੇਰੇ ਕਿਸ ਕਾ ਹੂੰ ਫੂਡ ਪਰੇ ਬੇੜੀ ਬੇੜੀ ਤੇ ਜਿਹੜੇ ਕਿਹਨੂੰ ਚੜਾਇਆ ਤੂੰ ਲਾਸ਼ ਨਹੀਂ ਲੈਣਾ ਮੇਰੀ ਜੀ ਡੁੱਬ ਕੇ ਮਰ ਗਿਆ ਤਾਂ লাশ ਵਾਸਤੇ ਬੜੀ ਆਉਗੀ ਪਰ ਉਹ ਮੇਰੇ ਵਾਸਤੇ ਸੌਲੀ ਸੀ ਹੂੰ ਉਹ ਪਦਾਰਥ ਬਣੇ ਦੋ ਜੋ ਬਣੇ ਸੀ ਉਹ ਵਾਸਤਾ ਦੀ ਗੱਲ ਕਰਦੇ ਨੇ ਇਹਨੂੰ ਤਾਂ ਚਾਰੇ ਬੜੇ ਨੇ ਅੱਛਾ ਜੀ ਪਰ ਉਹ ਵਾਸਤਾ ਦੀ ਗੱਲ ਕੀਤੀ ਹੈ ਵੀ ਜਦ ਇਹੋ ਜਿਹੀ ਵਾਸਤਾ ਹੁੰਦੀ ਹੈ ਤਾਂ ਇਹ ਕਹਿਦਾ ਹੁੰਦਾ ਹੈ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗਵਾਰੇ ਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਪਾਂਤੀ ਮੇਰੀ ਸੰਗਤ ਪੋਚ ਪੋਚ ਕਰਨ ਕਮਜ਼ੋਰ ਨੂੰ ਮੇਰੀ ਜਿਹੜੀ ਸੰਗਤ ਹੈ ਕਮਜ਼ੋਰ ਹੈ ਕੀ ਮਤਲਬ ਹੋਇਆ ਮੈਂ ਚੇਤਨ ਮੇਰੀ ਸੰਗਤ ਜੜ ਹੈ ਮੇਰਾ ਸਰੀਰ ਜੜ ਹੈ ਜਿਸ ਨਾਲ ਮੈਂ ਜੁੜਿਆ ਹਾਂ ਆਤਮਾ ਅਮਰ ਹੈ ਜਿਹੜੀ ਮਾਇਆ ਸਰੀਰ ਹੈ ਇਹ ਜਿਹੜਾ ਰੋਗ ਤੋਂ ਗ੍ਰਸਤ ਹੈ ਅਮਰ ਹੈ ਇਹ ਬਿੰਸਨਾਰ ਹੈ ਅਮਰ ਵਸਤੂ ਦਾ ਰਾਜਵੰਤ ਵਸਤੂ ਦੇ ਨਾਲ ਜਿਹੜਾ ਮਲਾਪ ਹੈ ਸੰਬੰਧ ਹੈ ਸੰਗਤ ਹੈ ਇਹ ਕਮਜ਼ੋਰ ਹੈ ਸੰਗਤ ਪੋਚ ਇਹੀ ਮੈਨੂੰ ਸੋਚ ਆ ਜਾਂਦਾ ਫਿਕਰ ਹੈ ਇਸੇ ਗੱਲ ਦੀ ਚਿੰਤਾ ਕਿ ਸਰੀਰ ਕਿੰਨਾ ਚਿਰ ਮੇਰਾ ਸਾਥ ਦਊ ਪੇਟ ਸਰੀਰ ਨੇ ਸਾਥ ਨਹੀਂ ਦੇਣਾ ਇਹ ਚਿੰਤਾ ਮੇਰੇ ਅੰਦਰ ਔਰ ਮੇਰਾ ਜਿਹੜਾ ਕਰਮ ਹੈ ਮੇਰੀ ਜਿਹੜੀ ਆਪਣੀ ਸੋਚ ਹੈ ਕਰਮ ਕਹਿੰਦੇ ਨੇ ਸੋਚ ਨੂੰ ਆਪਣੀ ਸੋਚ ਤੇ ਕੁਦਰਤ ਵਾਲੀ ਰਹੀ ਹੈ ਤੇ ਮੈਂ ਕੁਦਰਤਾ ਹੁੰਦੀ ਆਪਣੀ ਅਕਲ ਨਾਲ ਦੂਜੇ ਦਾ ਹੱਥ ਆਪਣੇ ਹੱਥ ਤੋਂ ਫालतू ਕੁਝ ਲੈਣਾ ਆਪਣੀ ਅਕਲ ਨਾਲ ਇਹ ਕੁਟਲਤਾ ਕਹਿੰਦੇ ਨੇ ਯਾਨੀ ਹੁਕਮ ਨਾਲ ਜੋ ਮਿਲਣਾ ਉਹ ਤੇ ਮੈਨੂੰ ਸੰਤੋਖ ਨਹੀਂ ਹੈ ਮੈਂ ਆਪਣੀ ਅਕਲ ਨਾਲ ਹੁਕਮ ਦਾ ਵਿਰੋਧ ਕਰਕੇ ਜ਼ਿਆਦਾ ਪਦਾਰਥ ਚਾਹਣਾ ਦੁਨੀਆ ਦੇ ਮੈਂ ਜਾਣ ਮੈਨੂੰ ਇਹ ਕੁਟਲਤਾ ਪਰਮ ਕੁਟਲਤਾ ਹੈ ਔਰ ਜਨਮ ਕੀ ਹੋਇਆ ਹੈ ਮੇਰਾ ਮਨ ਦਾ ਜਨਮ ਕਿ ਕੋ ਭੰਤੀ ਮਾਇਆ ਨਾਲ ਮਿਲ ਕੇ ਮਾਇਆ ਦੇ ਲੋਭ ਕਰਕੇ ਲਹਿਰ ਪੈਦਾ ਹੋਈ ਹੈ ਲੋਭ ਲਹਿਰ ਅਤਮੀ ਕਰਵਾ ਜਾਏ ਤੇ ਲੋਭ ਕਰ ਗਈ ਮੇਰੇ ਅੰਦਰ ਜਿਹੜਾ ਮਨ ਦਾ ਜਨਮ ਹੈ ਜੇ ਲੋਭ ਤਿਆਗ ਦੇਵੇ ਮਨ ਦੇ ਅੰਦਰ ਮਾਇਆ ਦੀ ਇੱਛਾ ਨਾ ਰਹੇ ਮਨ ਦਾ ਸਮਾ ਜਾਂਦਾ ਆਪਣੇ ਮੂਲ 'ਚ ਮਨ ਮਰ ਜਾਂਦਾ ਜੇ ਮਾਇਆ ਦੀ ਇੱਛਾ ਤਿਆਗ ਦਿੰਦਾ ਤਾਂ ਮਨ ਸਮਾਪਤ ਹੋ ਜਾਂਦਾ ਫਿਰ ਇੱਕ ਹੋ ਜਾਂਦਾ ਹੈ ਦੋ ਰਹਿੰਦੇ ਨਹੀਂ ਮਨ ਦਾ ਜਨਮ ਕੀ ਹੈ ਇੱਛਾਵਾਂ ਹੀ ਮਨ ਦਾ ਮਨ ਹੈ ਇੱਛਾਵਾਂ ਪੈਦਾ ਹੋਈਆਂ ਮੇਰੇ ਅੰਦਰ ਇੱਛਾ ਪੈਦਾ ਹੋਈਆਂ ਨੇ ਮਾਇਆ ਦੇ ਵਿੱਚ ਸਰੀਰ ਦੀ ਸੰਗਤ ਕਰਕੇ ਇਹ ਛਾਵਾਂ ਪੈਦਾ ਹੋਈਆਂ ਨੇ ਇਹ ਇੱਕ ਭੰਤੀ ਜਨੂ ਹੋਇਆ ਹੈ ਮੇਰਾ ਔਰ ਜਿਹਦੇ ਖਾਤਰ ਜੱਖ ਇੱਛਾਵਾਂ ਪੈਦਾ ਹੋਈਆਂ ਨੇ ਉਹਨੇ ਸਾਥ ਕੋ ਨਹੀਂ ਦੇਣਾ ਇਹ ਚਿੰਤਾ ਵੀ ਹੈ ਇਹ ਗੱਲ ਕਹਿ ਰਹੇ ਨੇ ਪੋਚਾ ਹੋ ਰਿਹਾ ਪੋਚ ਸ਼ਬਦ ਹੋ ਰਿਹਾ ਹਨ ਜੀ ਪੋਚਾ ਤਾਂ ਹੋਰ ਠੀਕ ਹੈ ਪੋਚ ਹੋ ਰਿਹਾ ਇਹ ਵੀ ਅੰਗਰੇਜ਼ੀ 'ਚ ਵੀ ਪੋਚ ਸ਼ਬਦ ਬਣਦਾ P O A C H ਇਹ ਪੋਚ ਸ਼ਬਦ ਪੰਜ ਵਾਰ ਵਰਤਿਆ ਗਿਆ ਜੀ ਇੱਕ ਤਾਂ ਪਹਿਲੀ ਜਗ੍ਹਾ ਭਗਤ ਜੀ ਨੇ ਵਰਤਿਆ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਕਮਜ਼ੋਰ ਅੱਛਾ ਜੀ ਫਿਰ ਹੈਗਾ ਜੀ ਮਾਨੁਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ ਉਹੀ ਗੱਲ ਹੈ ਠੀਕ ਹੈ ਜੀ ਜੀ ਜੰਦ ਸਭ ਸੁਖ ਬਸੇ ਸਭ ਕੈ ਮਨ ਲੋਚ ਪਰਉਪਕਾਰ ਨਿਤ ਚਿਤਵਤੇ ਨਾਹੀ ਕਛੂ ਪੋਚ ਕੁਝ ਕਮਜ਼ੋਰੀ ਨਹੀਂ ਹੈ ٹھیک ہے کچھ کمی نہیں ہے پھر بھگت کبیر جی نے ورتے جی کہنے ماتی ایک انیک بھانت کر ساجی ساجن ہارے نہ کچھ پوچ ماٹی کے پانڈے نہ کچھ پوچ کمبار ہے تو کہ پوچ یہ کمی ہوئی تو کمار بھی کمی ہے جنہیں شریر بنایا ہے بناؤ والے بھی کمی نہ ہو کمی یا کمزوری ٹھیک ہے جی ਅੱਛਾ ਬਸ ਇੱਥੇ ਹੀ ਆਉਂਦਾ ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ ਕਹਿਣ ਦਾ ਭਾਵ ਹੈ ਵੀ ਜਿਹੜਾ ਜਨਮ ਹੈ ਮੇਰਾ ਉਹ ਗਲਤ ਪਾਸੇ ਲੱਗ ਗਿਆ ਹਾਂਜੀ ਜੀ ਨਹੀਂ ਗਲਤ ਤਰੀਕੇ ਨਾਲ ਪੈਦਾ ਹੋਇਆ ਮੈਂ ਮੇਰਾ ਜਨਮ ਹੈ ਕੋ ਭਾਂਤੀ ਹੋਇਆ ਹੋਇਆ ਮਾਇਆ ਦੀ ਇੱਛਾ ਤੋਂ ਜਨਮ ਹੈ ਮੇਰਾ ਭਾਂਤੀ ਲੋਦ ਹੈ ਭਾਂਤੀ ਇਹ ਬਾਤ ਇਸ ਤਰੀਕੇ ਨਾਲ ਕੋ ਭਾਂਤੀ ਪੈੜੀ ਤਰੀਕੇ ਨਾਲ ਅੱਛਾ ਜੀ ਹਾਂਜੀ ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਰਹਾਉ ਰਾਮ ਗੁਸਈਆ ਤੇ ਰਾਮ ਇਹ ਗੁਸਈਆ ਸਾਈਂ ਤੋਂ ਹੀ ਕੋਈ ਸਾਈਂ ਮੰਗਦਾ ਮਾਲਕ ਨੂੰ ਕਹਿੰਦੇ ਨੇ ਗੁਸਾਈ ਜੀ ਕੇ ਜੀਵਨਾ ਜਿਹੜਾ ਜੀਵ ਹੈ ਇਹਦਾ ਜੀਵਨ ਹੈ ਤੂੰ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਤੂੰ ਮੈਨੂੰ ਨਾ ਭੁੱਲ ਮੈਂ ਤੇਰਾ ਜਾਣਾ ਮੈਨੂੰ ਆਪਣੇ ਨਾਲ ਜੋੜ ਕੇ ਰੱਖ ਹਾਂਜੀ ਮੇਰੀ ਹਰੋ ਵਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਮੇਰੀ ਹਰੋ ਵਿਪਤ ਮੇਰੀ ਜਿਹੜੀ ਪੀੜਾ ਹੈ ਦੁੱਤਾ ਹੈ ਮੇਰੇ ਤੇ ਇਹਦਾ ਦੂਰ ਕਰੋ ਜਨ ਕਰੋ ਸੁਭਾਈ ਮੈਂ ਜਾਨ ਆਤੇ ਤੇ ਮੇਰੇ ਤੇ ਕਿਰਪਾ ਕਰੋ ਚਰਨ ਨਾ ਜੋੜੂ ਮੈਂ ਤੇਰੇ ਪੈਰ ਨਹੀਂ ਛੱਡਣੇ ਜਿਹੜਾ ਸਰੀਰ ਰੂਪੀ ਕਾਲ ਹੈ ਚਾਹੇ ਛੁੱਟ ਜਵੇ ਸਰੀਰ ਭਾਵੇਂ ਮੇਰਾ ਚਲਾ ਜਾਵੇ ਪਰ ਮੈਂ ਜਿਹੜੇ ਚਰਨ ਨੇ ਤੇਰੇ ਗੁਣ ਨੇ ਇਹ ਨਹੀਂ ਬਚਣਾ ਸਰੀਰ ਦੋ ਹੋ ਗਏ ਨਾ ਕੰਗਲ ਇੱਕ ਬਾਹਲਾ ਬਾਹਲੇ ਸਰੀਰ ਦੀ ਗੱਲ ਕਰਦਾ ਅੱਛਾ ਜਿਹੜਾ ਕਾਲਯੁਗੀ ਸਰੀਰ ਹੈ ਇਹ ਚਾਹੇ ਚਲਿਆ ਜਾਵੇ ਜੀ ਠੀਕ ਹੈ ਜੀ ਕੋਹ ਰਵਦਾਸ ਪਰੋਂ ਤੇਰੀ ਸੰਭਾ ਵੇਗ ਮਿਲੋ ਜਨ ਕਰ ਨਾ ਬਿਲੰਬਾ ਤੇਰੇ ਵਿੱਚ ਮੇਰਾ ਧਿਆਨ ਹੈ ਸੰਭਾਲ ਤੋਂ ਸੰਭਾ ਬਣਿਆ ਨਾ ਤੇਰਾ ਹੀ ਧਿਆਨ ਹੈ ਮੈਨੂੰ ਹਰ ਵਕਤ ਇਸ ਕਰਕੇ ਤੂੰ ਬਹੁਤ ਜਲਦੀ ਮੈਨੂੰ ਮਿਲ ਜਿਹੜੇ ਚ ਵਿਲੰਬ ਨਾ ਕਰ ਦੇਰੀ ਨਾ ਕਰ ਬੋਤੀ ਸ਼ਬਦ ਗੁਰੂ ਦੇ ਰੂਪ ਚ ਤੂੰ ਮੇਰੇ ਨਾਲ ਸੰਪਰਕ ਕਰ ਅੱਛਾ ਜੀ ਪਰ ਸ਼ਬਦ ਗੁਰੂ ਤਾਂ ਫਿਰ ਸਤਗੁਰ ਨੂੰ ਮਿਲਦਾ ਇਕੱਠਾ ਹੋ ਕੇ ਕੋ ਵੀ ਬੋਲਦਾ ਹੈ ਅੱਛਾ ਤੇ ਇੱਥੇ ਆ ਕੇ ਸਤਗੁਰੇ ਬੋਲਦਾ ਗੁਰਬਾਣੀ ਹੈ ਇਹਦਾ ਵੀ ਮਨ ਦੀ ਤਾਂ ਬੋਲੀ ਹੈ ਨਹੀਂ ਇਹ ਠੀਕ ਹੈ ਜੀ ਬੇਜ ਦਾ ਕੀ ਭਾਵ ਹੁੰਦਾ ਜੀ ਜਲਦੀ ਜਲਦੀ ਤੇ ਸੰਭਾ ਦਾ ਭਾਵ ਹੋਊਗਾ ਤੇਰੀ ਸ਼ਰਨ ਪਿਆ ਹੋਇਆ ਮੈਂ ਕਹੋ ਰਵਦਾਸ ਪਰੋਂ ਤੇਰੀ ਸੰਭਾ ਹਾਂ ਵੀ ਕਹ ਲੋ ਮਤਲਬ ਤੇਰੀ ਯਾਦ ਵਿੱਚ ਚੇਤਾ ਚਿੰਤਨ ਸੰਭਲਣਾ ਠੀਕ ਹੈ ਜੀ ਇੱਥੇ ਸ਼ਬਦ ਦੀ ਸਮਾਪਤੀ ਹੈ